ਤੂੰ ਹੀ ਤੂੰ ਹੈ ਤੇਰੇ ਹੋਠਾਂ 'ਚੋਂ ਨਿਕਲੇ ਹਰ ਸ਼ਬਦ ਦੀ ਆਵਾਜ਼ ਦੀ ਮਧੁਰ ਚੰਕਾਰ ਸੁਣਨ ਲਈ ਮੇਰੇ ਕੰਨ ਮੇਰਾ ਸਾਰਾ ਵਜੂਦ ਬਣ ਜਾਂਦੇ ਹਨ ਤੇਰੇ ਹੋਠਾਂ 'ਚੋਂ ਨਿਕਲੇ ਹਰ ਸ਼ਬਦ ਦੀ ਆਵਾਜ਼ ਦੀ ਮਧੁਰ ਚੰਕਾਰ ਸੁਣਨ ਲਈ ਮੇਰੇ ਕੰਨ ਮੇਰਾ ਸਾਰਾ ਵਜੂਦ ਬਣ ਜਾਂਦੇ ਨੇ ਤੇਰੇ ਹਰ ਰੂਪ ਦੇ ਦ੍ਰਿਸ਼ ਦਾ ਤੇਰੇ ਹਰ ਰੂਪ ਦੇ ਦ੍ਰਿਸ਼ ਦਾ ਅੰਮ੍ਰਿਤ ਪਾਨ ਕਰਨ ਲਈ ਮੇਰੇ ਜਿਸਮ ਦੀ ਸਾਰੀ ਸ਼ਕਤੀ ਮੇਰੇ ਨੈਣਾ 'ਚ ਆ ਜਾਂਦੀ ਹੈ ਤੇਰੇ ਹਰ ਰੂਪ ਦੇ ਦ੍ਰਿਸ਼ ਦਾ ਅੰਮ੍ਰਿਤ ਪਾਨ ਕਰਨ ਲਈ ਮੇਰੇ ਜਿਸਮ ਦੀ ਸਾਰੀ ਸ਼ਕਤੀ ਮੇਰੇ ਨੈਣਾ 'ਚ ਆ ਜਾਂਦੀ ਹੈ ਮੇਰੇ ਅਹਿਸਾਸ ਕੁਦਰਤ ਦੇ ਹਸੀਨ ਨਜ਼ਾਰਿਆਂ ਦੇ ਹਰ ਕਣ ਵਿੱਚ ਮੇਰੇ ਅਹਿਸਾਸ ਕੁਦਰਤ ਦੇ ਹਸੀਨ ਨਜ਼ਾਰਿਆਂ ਦੇ ਹਰ ਕਣ ਵਿੱਚ ਤੇਰੀ ਮੌਜੂਦਗੀ ਦਾ ਭਰਪੂਰ ਆਨੰਦ ਮਾਣਦੇ ਨੇ ਤੇਰੀ ਮੌਜੂਦਗੀ ਦਾ ਭਰਪੂਰ ਆਨੰਦ ਮਾਣਦੇ ਨੇ ਮੇਰੇ ਹਰ ਗਮ ਵਿੱਚ ਮੇਰੇ ਹਰ ਗਮ ਹਰ ਖੁਸ਼ੀ ਵਿੱਚ ਤੂੰ ਸ਼ਰੀਕ ਹੈ ਕੋਈ ਥਾਂ ਨਹੀਂ ਕੋਈ ਅਫਸਰ ਨਹੀਂ ਕੋਈ ਥਾਂ ਨਹੀਂ ਕੋਈ ਅਵਸਰ ਨਹੀਂ ਜਿੱਥੇ ਤੂੰ ਨਹੀਂ ਹੈ ਜਿੱਥੇ ਤੂੰ ਨਹੀਂ ਹੈ ਤੂੰ ਹੀ ਹੈ ਤੂੰ ਹੈ ਤੂੰ ਹੀ ਹੈ ਤੂੰ ਹੈ